ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਦੇਖੋ ਇਹ ਤਾਂ ਸਤਿਗੁਰੂ ਕੇ ਪਿਆਰੇ ਹੋ ਪਰਮੇਸ਼ਰ ਦੇ ਪਿਆਰੇ ਨੇ ਉਹ ਪਰਮੇਸ਼ਰ ਸਾਰਿਆਂ ਨੂੰ ਪਿਆਰ ਕਰਦਾ ਨਾ ਸਿੱਖ ਸਾਰੇ ਪਰਮੇਸ਼ਰ ਉਹ ਰੱਖਾ ਹੋਈ ਹੈ ਤਾਂ ਸਭ ਦਾ ਖਾਣ ਪੀਣ ਨੂੰ ਉਸ ਉਸ ਸਗਲ ਕੀ ਜਨਤਾ ਜਸਵਨ ਮਾਈ ਪਿਆਰੇ ਨੇ ਤਾਂ ਹੀ ਚਿੰਤਾ ਨਾ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਇਹ ਗੁਰੂ ਕੇਰੀ ਬਾਣੀ ਹੈ ਇਹ ਪਰਮੇਸ਼ਰ ਦੀ ਬਾਣੀ ਹੈ ਅਸਲ 'ਚ ਬਾਣੀਆਂ ਸਰ ਬਾਣੀ ਉਹ ਬੁਲਾਏ ਜੀ ਦੇਖੋ ਬਾਣੀ ਦਾ ਗਾਵੋ ਗੁਰੂ ਕੇਰੀ ਪਰਮੇਸ਼ਰ ਦੀ ਬਾਣੀ ਹੈ ਜਿਹਨੇ ਲਿਖੀ ਬੋਲੀ ਉਹਦੀ ਨਹੀਂ ਆਪਣੀ ਨਹੀਂ ਕਹਿ ਰਹੇ ਮੇਰੀ ਹੈ ਆਪਣੀ ਨਹੀਂ ਕਹਿ ਰਹੇ ਮੇਰੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਬਾਣੀਆਂ ਸਰਬਾਣੀ ਜਿੰਨੀਆਂ ਵੀ ਬਾਣੀਆਂ ਲਿਖੀਆਂ ਉਹਨਾਂ ਦਾ ਸਭ ਤੋਂ ਸ੍ਰੇਸ਼ਟ ਹੈ ਉੱਚੀ ਅਵਸਥਾ ਦੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਨ ਜਿਨ੍ਹਾਂ ਤੇ ਨਦਰ ਕਰਮ ਹੋਵੇ ਨਾ ਕਿਰਪਾ ਹੀ ਹੋ ਜਵੇ ਭੁੱਖ ਵੀ ਹੋਵੇ ਉਹਨਾਂ ਦੇ ਹਿਰਦੇ ਚ ਸਮਾਉਂਦੀ ਜਾਨੀ ਇੱਕ ਨਦਰ ਕਰਮ ਦੀ ਵੀ ਗੱਲ ਹੈ ਜਿਹਦੇ ਹਿਰਦੇ ਸਮਾਜ ਵਿੱਚ ਕਹਿੰਦੇ ਸਮਝ ਲਓ ਜਿਹਦੇ ਹਿਰਦੇ ਸਮਾਜ ਉਹ ਤੇ ਕਿਰਪਾ ਹੈਗੀ ਉਹ ਨਹੀਂ ਪਤਾ ਲੱਗਦਾ ਹੁੰਦਾ ਕਿਰਪਾ ਦਾ ਕਿਰਪਾ ਦਾ ਕੀ ਪਤਾ ਲੱਗੂਗਾ ਜਿੱਦਾਂ ਸਮਾ ਰਹੀ ਆ ਉਹ ਤੇ ਕਿਰਪਾ ਹੈਗੀ ਹੈ ਇਹ ਮੰਨ ਲਵੇ ਫਿਰ ਤੇ ਤਨਾ ਸਮਾੜੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਪੀਵੋ ਅੰਮ੍ਰਿਤ ਅੰਮ੍ਰਿਤ ਪੀਂਦੇ ਰਹੋ ਜੇ ਕਿਰਪਾ ਹੈਗੀ ਹੈ ਰਹੋ ਸਦਾ ਰਹੋ ਹਰ ਰੰਗ ਹਰ ਦੇ ਰੰਗ ਦੇ ਵਿੱਚ ਰੰਗੇ ਰਹੋ ਨਾਮ ਦੇ ਰੰਗ ਚ ਰੰਗੇ ਰਹੋ ਸਦਾ ਜਪਿਓ ਸਾਰੰਗ ਪਾਣੀ ਐ ਜਪਿਓ ਜਿਵੇਂ ਸਾਰੰਗ ਜਿਵੇਂ ਬਵੀਹਾ ਹਰ ਵਕਤ ਪਾਣੀ ਪਾਣੀ ਕਰਦਾ ਨਾ ਐ ਨਾਮੇ ਨਾਮ ਕਹੋ ਇਸੇ ਦੀ ਭੁੱਖ ਰੱਖਿਓ ਜਪਿਓ ਸਾਰੇ ਕੋ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਹਾਂ ਸਦਾ ਇਹੀ ਗਾਇਓ ਇਹ ਸੱਚੀ ਬਾਣੀ ਹੈ ਕਾਗਰ ਕਹਿੰਦੇ ਨੇ ਕਹੇ ਨਾਨਕ ਸਦਾ ਗਾਵੋ ਸਦਾ ਇਹੀ ਗਾਉਂਦੇ ਰਹੋ ਇਹ ਸੱਚੀ ਬਾਣੀ ਹੈ ਇਸੇ ਦਾ ਜਾ ਇਸੇ ਨੂੰ ਸਮਝਿਓ ਇਸੇ ਦਾ ਜਾਪ ਕਰਿਓ ਇਸੇ ਦਾ ਰਟਣ ਨਾ ਕਰਿਓ ਇਹਦਾ ਵਿਚਾਰ ਕਰਿਓ ਜਪਣਾ ਵਿਚਾਰ ਕਰਨ ਨੂੰ ਕਹਿੰਦੇ ਨੇ ਕੌਣਾ ਵੀ ਵਿਚਾਰ ਕਰਨਾ ਨਹੀਂ ਹੁੰਦਾ ਕੀਰਤਨ ਕਰਨਾ ਨਹੀਂ ਹੁੰਦਾ ਕੌਣ ਉਹ ਗਾਉਣਾ ਦਾ ਬਾਜੇ ਨਾਲ ਨਹੀਂ ਹੁੰਦਾ ਗਾਉਣਾ ਜਿਵੇਂ ਕੀਰਤਨ ਕਹਿੰਦੇ ਨੇ ਗਾਉਣਾ ਵੀ ਹੁੰਦਾ ਅੰਦਰ ਸਾਡਾ ਜਿਹੜਾ ਹੈ ਨਾ ਜਦ ਕਦਰ ਕਰਦੇ ਨੇ ਕਿਸੇ ਚੀਜ਼ ਦੀ ਸ੍ਰੇਸ਼ਟ ਬੰਦਾ ਉਹ ਗਾਉਂਦਾ ਹੀ ਹੁੰਦਾ ਕਦਰ ਕਰਦਾ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਜਦ ਬਾਰਿਸ਼ ਪੈਂਦੀ ਹੈ ਤਾਂ ਬਾਰਿਸ਼ ਉਹਨਾਂ ਇਲਾਕਿਆਂ 'ਚ ਜਿੱਥੇ ਵੀ ਦੀ ਬਹੁਤ ਲੋੜ ਹੁੰਦੀ ਹੈ ਆਮ ਪਬਲਿਕ ਦੇ ਮਨ ਦੇ ਵਿੱਚ ਬਾਰਿਸ਼ ਦੀ ਬਹੁਤ ਕਦਰ ਹੁੰਦੀ ਹੈ ਬਹੁਤ ਭਲਾ ਹੁੰਦਾ ਨਾ ਪਬਲਿਕ ਦਾ ਬਸ ਇਹ ਹੀ ਗੱਲ ਹੈ ਕਿਉਂਕਿ ਭਲਾ ਕਰਦੀ ਹੈ ਇਹ ਜੋ ਬਹੁਤ ਭਲਾ ਹੋ ਰਿਹਾ ਹੈ ਸ਼ਾਂਤੀ ਮਿਲ ਰਹੀ ਹੈ ਇਸ ਕਰਕੇ ਉਹ ਗਾਣ ਨੇ